خوش کرو مسلمانوں تاڈے نال کی بیتی ہے خوش کرو اے مسلمانوں تاڈے نال کی بیتی ہے اج یہودیاں تے عیسائیاں رل کے سازش کیتی ہے اج یہودیاں تے عیسائیاں رل کے سازش کیتی ہے بے شرمی دی حد مکائی کول شرم چہ پیتی ہے نقدی لعنت امریکہ تے اسرائیل دا بٹے منہ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਗ ਜਵਾਨਾ ਮੁਸਲਮਾਨਾ ਭੰਨ ਦੇ ਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ دہشت گرد نے دہشت گردی دا الزام لگایا ہے دہشت گرد نے دہشت گردی دا الزام لگایا ہے ذہنا اندر سازش لے کے کفر دلش کر آیا ہے ذہنا اندر سازش لے کے کفر دلش کر آیا ہے زور زور دی دل دا بوا غیرت نے کھڑکایا ہے ਅਯਾਸ਼ੀ ਨੂੰ ਛੱਡ ਦੇ ਮੁਸਲਮ ਧਰ ਲੈ ਅੱਜ ਵੀ ਤੋਬਾ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਭੰਨ ਦੇ ਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਦੁਸ਼ਮਣ ਦੇ ਹਥਿਆਰਾਂ ਨੂੰ ਹੁਣ ਖੁੰਡਾ ਕਰਕੇ ਛੱਡਣਾ ਏ ਦੁਸ਼ਮਣ ਦੇ ਹਥਿਆਰਾਂ ਨੂੰ کر کے چھڑنا ہے وڈ کے پونچل ہاتھ بڑا لنڈا کر کے چھڑنا ہے وڈ کے پونچل ہاتھ بڑا لنڈا کر کے چھڑنا ہے لکھ امریکہ ਆਦਮੀ ਗੁੰਡਾ ਟੁੰਡਾ ਕਰਕੇ ਛੱਡਣਾ ਏ ਕਾਫਰਾਂ ਨੂੰ ਹੁਣ ਕੰਨ ਫੜਾ ਕੇ ਭੰਗ ਦਵਾਣੀ ਕੁਕੜ ਕੁੜੂ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਭੰਨ ਦੇ ਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਹਾਥੀਆਂ ਨੂੰ ਮਰਵਾ ਸਕਦਾ ਏ ਸੋਨਾ ਅੱਬਾ ਬੀਲਾ ਤੋਂ ਹਾਥੀਆਂ ਨੂੰ ਮਰਵਾ ਸਕਦਾ ਏ ਸੋਨਾ ਅੱਬਾ ਬੀ ਇਸਰਾਇਲਾਂ ਤੋਂ ਡਰਨਾ ਛੱਡੋ ਸਾਲਾਰੋ ਅਮਰੀਕਾ ਇਸਰਾਇਲਾਂ ਤੋਂ ਡਰਨਾ ਛੱਡੋ ਸਾਲਾਰੋ ਅਮਰੀਕਾ ਇਸਰਾਇਲਾਂ ਤੋਂ ਕਾਫਰ ਲਾਸ਼ੇ ਬਚ ਨਹੀਂ ਸਕਦੇ ਹੁਣ ਕਾਵਾਂ ਤੇ ਛੀਲਾਂ ਤੋਂ ਮਰ ਕੇ ਮਿੱਟੀ ਹੋ ਜਾਵਣਗੇ ਰੋਂਦੇ ਐ ਤੂੰ ਬੰਬਾਂ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਭੰਨਦੇ ਐ ਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕਰ ਅਮਰੀਕਾ ਨੂੰ ਕਦੋਂ ਤਈ ਮੱਕਾਰ ਸ਼ਿਕਾਰੀ ਆਪਣਾ ਜਾਲ ਵਿਛਾਵਣਗੇ ਕਦੋਂ ਤਈ ਮੱਕਾਰ ਸ਼ਿਕਾਰੀ ਆਪਣਾ ਜਾਲ ਵਿਛਾਵਣਗੇ ਕਦੋਂ ਤਈ ਸ਼ੈਤਾਨੀ ਚੇਲੇ ਆਪਣਾ ਕੰਮ ਵਿਖਾਵਣਗੇ ਕਦੋਂ ਤਈ ਸ਼ੈਤਾਨੀ ਚੇਲੇ ਆਪਣਾ ਕੰਮ ਵਿਖਾਵਣਗੇ ਸਾਨੂੰ ਆਪਸ ਵਿੱਚ ਲੜਾ ਕੇ ਆਪੇ ਜਸ਼ਨ ਮਨਾਵਣਗੇ ਰੱਬ ਦਾ ਨਾ ਜੇ ਹੁਣ ਦੇ ਬੇਸ਼ਰਮੀ ਦੀ ਐਨਕ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਗ ਜਵਾਨਾ ਮੁਸਲਮਾਨਾ ਭੰਨ ਦੇ ਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਰੂਸ ਨੂੰ ਜਿਵੇਂ ਅਫਗਾਨਾ ਨੇ ਸੂਰ ਬਣਾ ਕੇ ਕਢਿਆ ਏ ਰੂਸ ਨੂੰ ਜਿਵੇਂ ਅਫਗਾਨਾ ਨੇ ਸੂਰ ਬਣਾ ਕੇ ਕਢਿਆ ਏ ਮਾਸਕੋ ਦੇ ਸ਼ੈਤਾਨਾ ਵਾਲਾ ਪੱਠਾ ਬਾਕੇ ਕੇ ਛੜਿਆ ਏ ਮੱਧਪ੍ਰਦੇਸ਼ ਵਾਲਾ ਪੱਠਾ ਬਾ ਕੇ ਛੜਿਆ ਏ ਕੈਮੋਨਿਜ਼ਮ ਨੂੰ ਦਫਨਾ ਕੇ ਦੀਨ ਦਾ ਝੰਡਾ ਗੱਡਿਆ ਏ ਭਿੱਜਦੇ ਹੁਣ ਅਮਰੀਕਾ ਨੂੰ ਭਿੱਜੀ ਜਾਂਦੀ ਜੀਵੇ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਭੰਨ ਦੇ ਐਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਕੁਫਰ ਦੇ ਹਰ ਮਨਸੂਬੇ

ਜਾਗ ਜਵਾਨਾ ਮੁਸਲਮਾਨਾ ਭੰਨ ਦੇ ਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਸ਼ੇਰ ਤੇ ਚੀਤੇ ਕਸ਼ਮੀਰੀ ਹਿੰਦੂ ਦੀ ਖੱਲ ਉਤਾਰਨਗੇ ਸ਼ੇਰ ਤੇ ਚੀਤੇ ਕਸ਼ਮੀਰੀ ਹਿੰਦੂ ਦੀ ਖੱਲ ਉਤਾਰਨਗੇ ਬਾਬਰੀ ਮਸਜਿਦ ਟਾਵਣ ਵਾਲੇ ਦੋਜ਼ਖ ਵੱਲ ਪਧਾਰਨਗੇ ਬਾਬਰੀ ਮਸਜਿਦ ਟਾਵਣ ਵਾਲੇ ਦੋਜ਼ਖ ਵੱਲ ਪਧਾਰਨਗੇ ਪੰਡਤ ਹੋਰੀ ਪਾਗਲ ਹੋ ਕੇ ਚੰਦ ਨੂੰ ਟਕਰਾ ਮਾਰਨਗੇ ਪੂਰੀ ਦੁਨੀਆ ਵਿੱਚ ਮੁਜਾਹਿਦ ਪਾਣਗੇ ਆਪਣੀ ਮੰਜ਼ਿਲ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਗ ਜਵਾਨਾ ਮੁਸਲਮਾਨਾ ਭੰਨ ਦੇ ਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਦੋਂ ਵੀ ਮੁਸਲਿਮ ਆਪਸ ਅੰਦਰ ਖੇਰੂ ਖੇਰੂ ਹੁੰਦਾ ਏ ਜਦੋਂ ਵੀ ਮੁਸਲਿਮ ਆਪਸ ਅੰਦਰ ਖੇਰੂ ਖੇਰੂ ਹੁੰਦਾ ਏ ਮਿਲਤ ਦੀ ਬਰਬਾਦੀ ਦਾ ਉਦੋਂ ਮਨਸੂਬਾ ਹੁੰਦਾ ਏ ਮਿਲਤ ਦੀ ਬਰਬਾਦੀ ਦਾ ਉਦੋਂ ਮਨਸੂਬਾ ਹੁੰਦਾ ਏ ਕੀ ਦੱਸਾਂ ਅਫਜ਼ਾਲ ਮੇਰਾ ਦਿਲ ਖੂਨ ਦੇ ਹੰਝੂ ਰੋਂਦਾ ਏ ਮੌਲਾ ਸਾਨੂੰ ਇੱਕ ਬਣਾ ਦੇ ਕੁਫਰ ਦੀ ਕਰ ਬਰਬਾਦੀ ਨੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਭੰਨ ਦੇ ਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਭੰਨ ਦੇ ਦੀ ਆਕੜ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਧਰਮ ਦੇ ਰੀਆ ਕਰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਧਰਮ ਦੇ ਰੀਆ ਕਰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਤੂੰ ਨੱਪ ਕੇ ਰੱਖ ਅਮਰੀਕਾ ਨੂੰ ਜਾਗ ਜਵਾਨਾ ਮੁਸਲਮਾਨਾ ਧਰਮ ਦੇ ਰੀਆ ਕਰ ਤੂੰ